ਪਾਦਰੀ ਛੰਦ ਜਹਤਾ ਵਿਲੋਕ ਸੋਭਾ ਅਪਾਰ ਬਨ ਬੈਠ ਸਰਬ ਰਾਜਾ ਅਧਿਕਾਰ ਇਹ ਭਾਂਤ ਕਹੈ ਨਹੀਂ ਪਰਤ ਬੈਣ ਲਖ ਨੈਣ ਰੂਪ ਰਹੀ ਜੰਤ ਨੈਣ ਲੋਕ ਨਾਚ ਐਸੋ ਸੁਰੰਗ ਸਰਤਾਨ ਨਿਰਪਨ ਮਾਰ ਤੇ ਅਨੰਗ ਸੋਭਾ ਅਪਾਰ ਬਰਨੀ ਨਾ ਜਾਏ ਰਿਜੇ ਲੋਕ ਰਾਨਾਰੁ ਰਾਏ ਆਗਮ ਪਸੰਦ ਜਨ ਪਇਓ ਆਜ ਇਹ ਭਾਂਤ ਸਰਬ ਦੇਖੈ ਸਮਾਜ ਰਾਜਾ ਧਿਰਾਜ ਬਨ ਬੈਠ ਐਸ ਤਿਨ ਕੇ ਸਮਾਨ ਨਹੀਂ ਇੰਦਰ ਹੈਸ ਇਕ ਮਾਸ ਲਾਗਤਾ ਹੈ ਭਇਓ ਨਾਚ ਬਿਨ ਪੀਏ ਕਹਿ ਕੋ ਨਾ ਬਾਚ ਜਹ ਜਾਂ ਬਿਲੋਕਿਆ ਭਾਇਆ ਪਾਰ ਤਾਂ ਤਾਂ ਸਰਾਜ ਰਾਜਨ ਕੁਮਾਰ ਲੈ ਸੰਗ ਤਾਸ ਸਾਰਸਵਤੀ ਆਪ ਜਿਹ ਕੋ ਜਪੰਦ ਸਭ ਜਗਤ ਜਾਪ ਨਿਰਖੋ ਕੁਮਾਰ ਏ ਸਿੰਧ ਰਾਜ ਜਾ ਕੀ ਸਮਾਨ ਨਹੀਂ ਇੰਦਰ ਸਾਜ ਅਬ ਲੋਕ ਸਿੰਧ ਰਾਜਾ ਕੁਮਾਰ ਨਹੀਂ ਤਾਸ ਚਿਤ ਕਿੰਨੋ ਸੁਮਾਰ ਤੇ ਛਾੜ ਪਾਛ ਗੈ ਚਲੀਸ ਜਨ ਸਰਬ ਸੋਭ ਕੋ ਲੀਲ ਲੀਸ ਪੁਨ ਕਹਿਤਾ ਸਾਰਸਵਤੀ ਬੈਨ ਇਹ ਪਸ਼ਚਮੇਸ਼ ਅਬ ਦੇਖ ਨੈਣ ਅਵਲੋਕ ਰੂਪ ਤਾ ਕੋ ਅਪਾਰ ਨਹੀਂ ਮਦ ਚੇਤਿਆ ਨਿਓ ਕੁਮਾਰ ਮਦ ਭਾਰ ਛੰਦ ਦੇਖੋ ਕੁਮਾਰ ਰਾਜਾ ਜਝਾਰ ਸੋ ਵਾਰ ਦੇ ਸੁੰਦਰ ਸੋ ਵੇਸ ਦੇਖਿਓ ਵਿਚਾਰ ਰਾਜਾ ਅਪਾਰ ਆਨਾ ਨ ਚਿਤ ਪਰਮੰਗ ਪਵਿੱਤ ਤਵ ਆਗ ਚਾਲ ਸੁੰਦਰ ਸੋਭਾਲ ਮੁਸਕਿਆਤ ਐਸ ਘਨ ਬੀਜ ਜੈਸ ਨਿਰਪੇਖ ਰੀ ਸੁਰਨਾਰ ਖੀਜ ਖੀਜ ਤਾਸ ਜਾਨ ਘਟ ਆਪ ਮਾਨ ਸੁੰਦਰ ਸਰੂਪ ਸੌਂਦਰਜ ਭੂਪ ਸੋਭਾ ਅਪਾਰ ਸਭ ਕੇਸ ਧਾਰ ਦੇਖੇ ਨਰਿੰਦਰ ਠਾਡੇ ਮਹਿੰਦਰ ਮੁਲਤਾਨ ਰਾਜ ਰਾਜਾਨ ਰਾਜ ਭੁਜੰਗ ਪ੍ਰਿਆ ਛੰਦ ਚਲੀ ਛੋੜ ਤਾ ਕੋ ਤ੍ਰਿਆ ਰਾਜ ਜੈਸੇ ਮਨੋ ਪਾਂਡ ਪੁੱਤਰੰ ਸ੍ਰੀ ਰਾਜ ਜੈਸੇ ਖਰੀ ਮਧ ਰਾਜ ਸਥਲੀ ਐਸ ਹੈ ਮਨੋ ਜਵਾਲ ਮਾਲਾ ਮਹਾ ਮੋਨਿ ਮੋਹੈ ਸੋ ਪੇ ਰਾਜ ਸਥਲੀ ਠਾੜਿਆ ਸੇ ਮਨੋ ਚਿੱਤਰਕਾਰੀ ਲਿਖੀ ਚਿੱਤਰ ਜੈਸੇ ਬਧੇ ਸਵਰਨ ਕੀ ਕਿੰਕਣੀ ਲਾਲ ਮਾਲੰ ਸਿਖਾ ਜਾਨ ਸੋਬੇ ਨਿਰਪੰਗ ਜਗ ਜਵਾਲੰ ਕਹੈ ਬੈਨ ਸਾਰਸਵਤੀ ਪੇਖ ਬਾਲਾ ਲਖੋ ਨੈਨ ਠਾਂਡੈ ਸਭੈ ਭੂਪ ਆਲਾ ਰੁਚੈ ਚਿਤ ਜਉਨੈ ਸੋਈ ਨਾਥ ਕੀ ਜੈ ਸੁਨੋ ਪ੍ਰਾਨ ਪਿਆਰੀ ਇਹ ਮਾਨ ਲੀਜੈ ਬੜੀ ਬਾਹਨੀ ਸੰਗ ਜਾ ਕੇ ਮੇਰਾ ਜੈ ਸੰਖ ਭੇਰੀ ਮਹਾਨਾਦ ਬਾਜੈ ਲਖੋ ਪੂਰਬੇ ਸੰਗ ਨਰੇ ਸੰਗ ਮਹਾਨੰ ਦਿਨੰ ਰਹਿਣ ਜਾਪੈ ਸਹੰਸਰ ਪੁਜਾਨੰ ਤੁਜਾ ਮਦ ਜਾ ਕੇ ਬੜੋ ਸਿੰਘ ਰਾਜੈ ਸੁਣੇ ਨਾਦ ਤਾਕੋ ਮਹਾ ਪਾਪ ਭਾਜੈ ਲਖੋ ਪੂਰਬੀ ਸੰਛਿਤੀ ਸੰਗ ਮਹਾਨੰ ਸੁਨੋ ਵੈਨ ਬਾਲਾ ਸਰੂਪੰ ਸੋ ਭਾਨੰ ਕੁਰੈ ਦੁੰਦਬੀ ਸੰਖ ਭੇਰੀ ਅਪਾਰੰ ਬਜੈ ਦਛਨੀ ਸਰਬ ਬਾਜ ਅੰਤਰਸਾਰੰ ਤੁਰੀ ਕਾਨਰੇ ਤੂਰ ਤਾਨੰ ਤਰੰਗੰ ਮੁਚੰ ਝਾਂਜਰੰ ਨਾਏ ਨਾਦੰ ਮਰਦੰਗੰ ਬਦੇ ਹੀਰ ਚੀਰੰ ਸੋ ਬੀਰੰ ਬਾਹੰ ਬਡੋ ਛਤਰ ਤਾਰੀ ਸੋ ਸੋਬਿਓ ਸਿਪਾਹੰ ਹਨੇ ਪਿੰਗ ਬਾਜੀ ਰਥੰ ਜੇਣ ਜਾਨੋ ਤਿਸੈ ਦਛਨੇ ਸੰਹੀਐ ਬਾਲ ਮਾਨੋ ਮਹਾ ਬਾਹਨੀ ਸੰਗ ਨਗੀ ਸੰਗ ਨਰੇ ਸੰਗ ਕਹੀ ਕੋਟ ਪਾਤੰ ਸੁਭੈ ਪੱਤਰ ਭੇਸੰ ਤੁਜੰਗ ਬੰਧ ਉਧੰ ਗਜੰ ਗੂੜ ਬਾਂਕੋ ਲਖੋ ਉਤਰੀ ਰਾਜ ਕੈ ਨਾਮ ਤਾਕੋ ਹਰੀ ਤੋਪ ਪਾਇੰ ਸੋ ਆਗੈ ਮੰਗੈ ਜਿਨੈ ਕੋਟ ਬੰਕੋ ਮੁਰੈ ਨਾਹੇ ਅੰਗੈ ਹਰੇ ਬਾਜ ਰਾਜੰ ਕਪੂਤੰ ਪ੍ਰਮਾਨੰ ਮਹੇ ਸੰਧਿਆਨੰ ਇੰਦਰ ਬਾਜੀ ਸਮਾਨੰ ਬੜੇ ਸਿੰਘ ਜਾ ਕੇ ਤਰੇ ਸੂਰ ਸੋਭੈ ਲਖੇ ਦੈਤ ਕੰਨਿਆ ਜਿਨੈ ਚਿਤ ਲੋਭੈ ਕੱਢੇ ਦੰਤ ਪਤੰ ਸਿਰੰ ਕੇ ਸੂਚੰ ਲਖੇ ਗਰਭਣੀਆਣ ਕੇ ਗਰਭ ਮੁਚੰ ਲਖੋ ਲੰਕੇ ਸੰਗ ਨਰੇ ਸੰਗ ਸੁਬਾਲੰ ਸਭੈ ਸੰਗ ਜਾ ਕੈ ਸਭੈ ਲੋਕ ਪਾਲੰ लुटियो एक ਬੇਰੰਗ कुबेरंग पंडारी जिन्यो इंद्र राजा बड़ो छत्र धारी ਕਹੇ ਜੌਨ ਬਾਲੀ ਨਾ ਤੇ ਚਿਤ ਜਾਣੇ ਜਿਤੇ ਭੂਪ ਭਾਰੀ ਸੋ ਪਾਛੇ ਬਖਾਨੇ ਚਹੂ ਓਰ ਰਾਜਾ ਕਹੋ ਨਾਮ ਸੋ ਬੀਤ ਜੋ ਭਾਂਤ ਜੈਸੀ ਸਬੈ ਰਾਜ ਹੋਭੀ ਲਖੋ ਦੈਤ ਸੈਨਾ ਬੜੀ ਸੰਗ ਤਾਂ ਕੇ ਸੁਭੈ ਛਤਰ ਤਾਰੀ ਬੜੇ ਸੰਗ ਜਾ ਕੇ ਤੁਜਾ ਗਿੱਧ ਉਦੰਗ ਲਸੈ ਕਾਗ ਪੂਰੰ ਤਿਸੈ ਪਿਆਰ ਰਾਜਾ ਬਲੀ ਬ੍ਰਿਧ ਨੂਰੰ ਰਥੰ ਬੇਸ ਟੰਗ ਹੀਰ ਚੀਰੰ ਅਪਾਰੰ ਸੁਬੈ ਸੰਗ ਜਾ ਕੈ ਸਬੈ ਲੋਕ ਪਾਰੰ ਇਹ ਇੰਦਰ ਰਾਜਾ ਦੁਰੰਦਾਨ ਵਾਰੰ ਕ੍ਰਿਆ ਤਾਸ ਤਾਸਤੀਨੋ ਅਦਿਤਿਆ ਕੁਮਾਰੰ ਨਹੇ ਸ਼ਬਦ ਬਾਜੀ ਰਥੰ ਏਕ ਚਕਰੰ ਮਹਾਨਾਗ ਬੱਧੰ ਤਪੈ ਤੇਜ ਬਕਰੰ ਮਹਾ ਉਗਰ ਧਨਵਾਸੋ ਆ ਆਜਾਨ ਉਬਾਹੰ ਸਹੀ ਚਿਤ ਚੀਨੋ ਤਿਸੈ ਦਿਓਸ ਨਾਹੰ ਚੜਿਓ ਹੇਨ ਰਾਜਨ ਘਰੇ ਬਾਣ ਪਾਨੰ ਨਿਸਾ ਰਾਜ ਤਾਕੋ ਲਖੋ ਤੇਜ ਮਾਨੰ ਕਰੈ ਰਸਮ ਵਾਲਾ ਉਜਾਲਾ ਪ੍ਰਾਨੰ ਜਪੈ ਰਤਰ ਦਿਓ ਸੰਗ ਸ੍ਰੀ ਪੂਜਾਨੰ ਚੜੇ ਮਾਹੇ ਖੀ ਸੰਗ ਸਮੇਰੰ ਜੋਦੀ ਸੰਗ ਮਹਾ ਕਰੂਰ ਕਰਮੰ ਜਿਨਿਓ ਬਾਹ ਬੀਸੰ ਤੁਜਾ ਦੰਡ ਜਾ ਕੀ ਪ੍ਰਚੰਡੰ ਬਿਰਾਜੈ ਲਖੇ ਜਾਸ ਗਰਬੀਨ ਕੋ ਗਰਭ ਭਾਜੈ ਕਹਾ ਲੋ ਵਖਾਨੋ ਬੜੇ ਗਰਭ ਧਾਰੀ ਸਭੈ ਘੇਰ ਠਾਡੇ ਜੁਰੀ ਪੀਰ ਪਾਰੀ ਨਚੈ ਪਾਤਰਾ ਚਾਤਰਾ ਨਿਰਤਕਾਰੀ ਉਠੈ ਝਾਂਜ ਸਬਦੰ ਸੁਨੈ ਲੋਕ ਤਾਰੀ ਬੜੋ ਦਿਰਬ ਧਾਰੀ ਬੜੀ ਸੈਨ ਲੀਨੇ ਬੜੋ ਦਿਰਬ ਕੋ ਚਿਤ ਮੈਂ ਗਰਵ ਕੀਨੇ ਚਿਤੰ ਤਾਸ ਚੀਨੋ ਸਹੀ ਦਿਰਬ ਪਾਲੰ ਉਠੈ ਜਉਨ ਕੇ ਰੂਪ ਕੀ ਜਵਾਲ ਮਾਲੰ ਸਭੈ ਭੂਪ ਠਾਡੇ ਜਹਾਂ ਰਾਜ ਕੰਨਿਆ ਵਿਖੈ ਭੂਤਲੰਗ ਰੂਪ ਜਾ ਕੇ ਨਾ ਅੰਨਿਆ ਬੜੇ ਛਤਰ ਧਾਰੀ ਬੜੇ ਗਰਵ ਕੀਨੇ ਤਾਹਾਨ ਠਾਡੇ ਬੜੀ ਸੈਨ ਲੀਨੇ ਨਦੀ ਸੰਗ ਜਾ ਕੇ ਸਵੈ ਰੂਪ ਤਾਰੇ ਸਵੈ ਸਿੰਧ ਸੰਗੰ ਚੜੇ ਤੇਜ ਵਾਰੇ ਬੜੀ ਕਾਇ ਜਾ ਕੀ ਮਹਾ ਰੂਪ ਸੋ ਹੈ ਲਖੇ ਦੇਵ ਕੰਨਿਆਨ ਕੇ ਮਾਨ ਮੋਹ ਕਹੋ ਨਾਰ ਤੋ ਕੋ ਇਹ ਹੈ ਬਰਨ ਰਾਜਾ ਜਿਸੈ ਪੇਖ ਰਾਜਾਨ ਕੋ ਮਾਨ ਭਾਜਾ ਕਹਾ ਲੋ ਬਖਾਨੋ ਜਿਤੋ ਭੂਪ ਆਏ ਸਭੈ ਬਾਰ ਕੋ ਲੈ ਭਵਾਨੀ ਬਤਾਏ